ਡੱਡਾ ਡਰ ਉਪਜੇ ਡਰ ਜਾਈ ਜੇ ਡਾਰੇ ਦੇ ਅੰਦਰ ਪੈਦਾ ਹੋ ਜਵੇ ਜੇ ਮਨ ਅੰਦਰ ਡਰ ਪੈਦਾ ਹੋ ਜਵੇ ਡਰ ਕਾਇਦਾ ਪੈਦਾ ਹੋਊਗਾ ਡਰ ਪੈਦਾ ਹੋ ਹੋਊਗਾ ਜੇ ਹਰ ਵਕਤ ਮੌਤ ਨੂੰ ਯਾਦ ਰੱਖੇ ਜੇ ਹਰ ਵਕਤ ਜੇ ਜਿੰਨਾ ਜਿਹੜੇ ਨੇ ਮਨ ਮਨੋਂ ਵਿਸਾਰਿਆ ਹੋਇਆ ਡਾਰੇ ਨੇ ਛਿੱਕੇ ਤੇ ਟੰਗਤਾ ਡਾਰੇ ਨੂੰ ਕਾਲ ਦਾ ਰਹੇ ਹਰ ਵਕਤ ਪਤਾ ਨਹੀਂ ਅਗਲਾ ਸਾਹ ਔੜੇ ਕਿ ਨਹੀਂ ਇਹ ਡਾਰੇ ਦੇ ਅੰਦਰ ਜੇ ਪੈਦਾ ਹੋ ਜਵੇ ਹੁਕਮ ਦੇ ਨਾਲ ਜੰਮਣ ਮਰਨ ਹੁਕਮ ਦਾ ਪਤਾ ਕੋਈ ਨਹੀਂ ਹੁਕਮ ਦਾ ਹਕਮ ਦੀ ਮਰਜ਼ੀ ਹੈ ਉਹ ਤਾਂ ਬੇੜੇ ਦਾ ਪਤਾ ਹੀ ਨਹੀਂ ਜਦੋਂ ਜਮ ਦਾ ਫੰਦਾ ਆ ਕੇ ਪੈ ਜਾਣਾ ਗੱਲ 'ਚ ਫੰਦਾ ਦਾ ਪਿਆ ਹੋਇਆ ਟਾਇਟੇ ਕਰਦਾ ਕਿ ਇਹ ਡਰ ਹਰ ਵਕਤ ਯਾਦ ਰਹੇ ਤਾਂ ਸੰਸਾਰ ਦੇ ਜਿਹੜੇ ਛੋਟੇ-ਮੋਟੇ ਡਰ ਨੇ ਨਾ ਆਏ ਨਾ ਹੋ ਜਵੇ ਆਏ ਨਾ ਹੋ ਜਵੇ ਇਹ ਨਹੀਂ ਰਹਿੰਦੇ ਨਫੇ ਨੁਕਸਾਨ ਤਾਂ ਤਾਂ ਹੈ ਜੇ ਅਗਲੇ ਸਾਹ ਦੀ ਆਉਣ ਦੀ ਗਰੰਟੀ ਹੈ ਜਿਹਨੂੰ ਅਗਲੇ ਸਾਲ ਦੀ ਗਾਰੰਟੀ ਹੁੰਦੀ ਹੈ ਉਹ 4 ਸਾਲ ਦਾ ਡਾਰੋ ਕਾਸਰੂ ਪਾੜੂਗਾ ਉਹ 2 ਦਿਨ ਦਾ ਡਰ ਕਾਸਰੂ ਪਾੜੂਗਾ ਉਹ ਤਾਂ ਇਹ ਨਹੀਂ ਪਤਾ ਵੀ ਅਗਲਾ ਸਾਲ ਹੋਣਾ ਜਾਂ ਨਹੀਂ ਹੋਣਾ ਜੇ ਮੌਤ ਦਾ ਡਰ ਹਮੇਸ਼ਾ ਕੱਚੇ ਧਾਗੇ ਦੀ ਤਲਵਾਰ ਸੱਤੇ ਲਟਕਦੀ ਦੀਦੀ ਰਹੇ ਕਦੋਂ ਇਹਨੇ ਟੁੱਟ ਜਾਣਾ ਕਦੋਂ ਗਲਤੇ ਆ ਪੈਣਾ ਫੇਰ ਆਲੇ ਦਾਲੇ ਦੇ ਨੁਕਸਾਨ ਦਾ ਡਰ ਇਹਨੂੰ ਨਹੀਂ ਰਹਿੰਦਾ ਫਿਰ ਕਹਿੰਦਾ ਫਿਰ ਤਾਂ ਰੋਟੀ ਆ ਉਹੀ ਜਿਹੜੀ ਬੁਰਕੀ ਮੂੰਹ ਚ ਹੋਈ ਆਪਣੀ ਬਸ ਹੱਥ ਵਾਲੀ ਦਾ ਵੀ ਕੋਈ ਪਤਾ ਨਹੀਂ ਹੈ ਹੱਥ ਵਾਲੀ ਦਾ ਵੀ ਕੋਈ ਪਤਾ ਨਹੀਂ ਗਵਰੇ ਇੱਲੇ ਲੈ ਜਾ ਕੇ ਫਿਰ ਡਰ ਜਾਂਦਾ ਹੈ ਤਾਂ ਡਰ ਮੈਂ ਇਹ ਡਰ ਹੁਕਮ ਦਾ ਇਹਦੇ ਅੰਦਰ ਪੈਦਾ ਹੋ ਜਵੇ ਔਰ ਹੁਕਮ ਨਾਲ ਇਹ ਜੁੜ ਜਵੇ ਫਿਰ ਇਹਨੂੰ ਹੋਰ ਕਿਸੇ ਦੇਵੀ ਦੇਵਤੇ ਦਾ ਡਰ ਨਹੀਂ ਰਹਿੰਦਾ ਡਰ ਦੇਵੀ ਦੇਵਤਾ ਨਹੀਂ ਬਹੁਤ ਨੇ ਨਾ ਬਾਤਾਂ ਰਾਣੀ ਦਾ ਡਰ ਬਹੁਤ ਆ ਵੀ ਜੇ ਗੁਰਗਲੇ ਨਹੀਂ ਪਕਾਏ ਪਤਾ ਨਹੀਂ ਦੇਣਾ ਬਾਤਾਂ ਨੇ ਕਹਾਉਗੀ ਸਹੀ ਨਾ ਕੀਤਾ ਸਹੀਦਾ ਨਾਲ ਮੈਂ ਇਸਨੇ ਦੁੱਧ ਨਹੀਂ ਦੇਣਾ ਡਰ ਬਹੁਤ ਪਾਇਆ ਹੋਇਆ ਨੇ ਦੇ ਬੂਰੇ ਇਨਾਂ ਨਾਂਗੇ ਮੱਥਾ ਨਹੀਂ ਟੇਕਿਆ ਪਤਾ ਨਹੀਂ ਤਾਂ ਪੇਪਰ ਖਰਾਬ ਹੋ ਗਿਆ ਜਾਂ ਐਕਸੀਡੈਂਟ ਹੋ ਗਿਆ ਜਾਂ ਰਾਜ ਗਿਆ ਜਾਂਦਾ ਸੀ ਕੰਮ ਨਹੀਂ ਬੜਿਆ ਕਿੰਨੇ ਦਾ ਦੁਨੀਆ ਭਰ ਦੇ ਡਰ ਪਾਏ ਹੋਏ ਨੇ ਅਗਿਆਨੀਆਂ ਦੇ ਕੋਈ ਡਰ ਨਹੀਂ ਰਹਿੰਦਾ ਜਿਹਦੇ ਹੁਕਮ ਵਿਚਰਿਆ ਉਹਨੂੰ ਕੋਈ ਡਰ ਨਹੀਂ ਉਹਨਾਂ ਦਾ ਜੋ ਹੋਣਾ ਹੋਣਾ ਹੈ ਸੋ ਕੋਈ ਜੋ ਹੋਣਾ ਉਹਨੂੰ ਕੋਈ ਟਾਲ ਨਹੀਂ ਸਕਦਾ ਬਸ ਇੱਕ ਡਰ ਹੈਗਾ ਕਿ ਜੇ ਪਿੰਜਰੇ ਦੇ ਵਿੱਚੋਂ ਸ੍ਰੀ ਬਾਹਰ ਨਿਕਲ ਗਈ ਨਾ ਫਿਰ ਹੋਰ ਪਿੰਜਰੇ ਦੇ ਵਿੱਚ ਸੇਫ ਸ੍ਰੀ ਬਾਹਰ ਨਿਕਲ ਗਈ ਤਾਂ ਬਹੁਤ ਹੈ ਜੇ ਸੁਰਤ ਹਿਰਦੇ ਵਿੱਚ ਟਿਕੀ ਹੋਈ ਹੈ ਉਹ ਤੇ ਕਾਲ ਦੀ ਅਪਰੋਚ ਤੋਂ ਪਰੇ ਹੋਰ ਸੁਖਮਨੀ ਨਾੜੀ ਕੋਈ ਨਹੀਂ ਸਭ ਗਲਤ ਹੈ ਸੁਖਮਨੀ ਕੋਈ ਨਾੜੀ ਨਹੀਂ ਹੁੰਦੀ ਮਨ ਨੂੰ ਸੁਖ ਦੇਣ ਵਾਲਾ ਤਾਂ ਨਾਮ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਗੱਲੇ ਬਦਲਤੀ ਉਹਨਾਂ ਦੀ ਸਿੱਧਾਂ ਦੀ ਸਾਰੀ ਨਾਮ ਹਿਰਦੇ ਵਿੱਚ ਹੈ ਉਹ ਨਿਜ ਘਰ ਜਿਹੜਾ ਹੈਗਾ ਇਹ ਸੁਖਾਂ ਦਾ ਘਰ ਹੈ ਨਿਜ ਘਰ ਹੀ ਸਰਬ ਸੁਖਾਂ ਦਾ ਘਰ ਹੈ ਸਰਬ ਸੁਖਾਂ ਨਿਤ ਚਰਨ ਹਰ ਭਾਵ ਜਲ ਵਿਖਮ ਤਰੇ ਹਿਰਦੇ ਵਿੱਚ ਸਾਰੇ ਸੁਖ ਨੇ ਜਿੱਥੇ ਟਿਕਾਓ ਹੈ ਉੱਥੇ ਸਾਰੇ ਸੁਖ ਨੇ ਜਿੱਥੇ ਟਿਕਾਓ ਨਹੀਂ ਉੱਥੇ ਸੁਖ ਨਹੀਂ ਜਿੱਥੇ ਮਨ ਟਿਕਿਆ ਹੋਇਆ ਢੋਲ ਉੱਥੇ ਸੁਖ ਹੈ ਜੇ ਮਨ ਢੋਲ ਦਾ ਸੁਖ ਹੈ ਨਹੀਂ ਤਾਂ ਡਰ ਮੈਂ ਡਰ ਰਿਹਾ ਸਮਾਈ ਜਦੋਂ ਪੈ ਹੁਕਮ ਦਾ ਮੰਨ ਲਈਏ ਸੀ ਵੀ ਹੁਕਮ ਤੇ ਬਿਨਾ ਕੁਝ ਨਹੀਂ ਹੋ ਸਕਦਾ ਜੋ ਹੁਕਮ ਨੇ ਕਰਨਾ ਉਹਦਾ ਇਲਾਜ ਕੋਈ ਨਹੀਂ ਹੁਕਮ ਦੇ ਬਿਨਾ ਕੁਝ ਹੋ ਨਹੀਂ ਸਕਦਾ ਹੁਕਮ ਦਾ ਕੋਈ ਇਲਾਜ ਸਾਡੇ ਕੋਲ ਕਿਸੇ ਕੋਲ ਹੈ ਤੇ ਡਰ ਕਿਹੜੀ ਚੀਜ਼ ਦਾ ਰਿਹਾ ਹੁਣ ਜਿਹੜੀ ਚੀਜ਼ ਦਾ ਇਲਾਜ ਕੋਈ ਨਹੀਂ ਉਹਨੂੰ ਬਰਦਾਸ਼ਤ ਕਰਨਾ ਸਿਰਫ ਹੈ ਉਹਨੂੰ ਬਰਦਾਸ਼ਤ ਕਰਨਾ ਸਿਰਫ ਹੈ ਮੰਨ ਲੈਣਾ ਤੇ ਅਕਲ ਉਹ ਪਾਣੇ ਦਾ ਜਿਹੜਾ ਡਰ ਹੈ ਉਹਦੇ ਚ ਸਾਰੇ ਸੰਸਾਰ ਦੇ ਡਰ ਵਿੱਚ ਹੀ ਸਮਾ ਜਾਂਦੇ ਕੋਈ ਡਰ ਰਹਿੰਦਾ ਹੀ ਨਹੀਂ ਕਰਨ ਦਾ ਮਤਲਬ ਇੱਕ ਡਰ ਜੇ ਬਦਲ ਲਈਏ ਪਾਣੇ ਦਾ ਕੋਈ ਡਰ ਰਹਿੰਦਾ ਹੀ ਨਹੀਂ ਕੋਈ ਕੁਝ ਨਹੀਂ ਵਿਗਾੜ ਸਕਦਾ ਕੋਈ ਆਦਮੀ ਦੁਸ਼ਮਣ ਨਹੀਂ ਕੁਝ ਵਿਗਾੜ ਸਕਦਾ ਦੁਸ਼ਮਣ ਤੋਂ ਡਰ ਹੈ ਸਾਨੂੰ ਬਿਮਾਰੀ ਤੋਂ ਡਰ ਹੈ ਸਾਨੂੰ ਲਾਜ ਬਿਮਾਰੀਆਂ ਨੇ ਕਈ ਜਗ੍ਹਾ ਤੁਸੀਂ ਦੇਖੋਗੇ ਕਹਿੰਦੇ ਆਪੇ ਠੀਕ ਹੋ ਗਈ ਬੰਦਿਆਂ ਨੇ ਡਾਕਟਰ ਡਿਕਲੇਅਰ ਕਰਤੇ ਵੀ ਇਹ ਮਰ ਗਏ ਉਹ ਜਿਉਂਦੇ ਹੋ ਗਏ ਡਰ ਲੈ ਰਹੇ ਗਿਆ ਇਹ ਤਾਂ ਉਹਦਾ ਪੜਨਾ ਜੋ ਕੁਝ ਵਰਤੇ ਜੋ ਵਰਤਦਾ ਉਹਦਾ ਉਹਦਾ ਪੜਨਾ ਪਾਣੇ ਦਾ ਹੀ ਡਰ ਬੰਦੋ ਪਾਣੇ 'ਚ ਰਹੋ ਪਾਣੇ 'ਚ ਰਹਿ ਕੇ ਸੁਖ ਹੈ ਪਾਣੇ 'ਚ ਰਹਿ ਕੇ ਉਹਦੇ ਨਾਲ ਜੁੜਿਆ ਹੋਇਆ ਹੈ ਹੱਕ ਨਾਲ ਜੁੜਿਆ ਹੋਇਆ ਹੈ ਜਿਹਦਾ ਪਾਣਾ ਉਹਦੇ ਨਾਲ ਜੁੜਿਆ ਹੋਇਆ ਹੈ ਜੇ ਨਿਰਭੈ ਬਾਦ ਦੇ ਵਿੱਚ ਰਹਿ ਕੇ ਸਰੀਰ ਛੱਡਦਾ ਇਹਦਾ ਜਨਮ ਦੁਬਾਰਾ ਹੁੰਦਾ ਹੀ ਨਹੀਂ ਜਨਮ ਦੁਬਾਰਾ ਕਾ ਹੁੰਦਾ ਹੈ ਮਾਇਆ ਦੇ ਭੈ ਦੇ ਵਿੱਚ ਆ ਜਾਂਦਾ ਸਰੀਰ ਛੱਡਣ ਵੇਲੇ ਭੈ ਕਾਹਦਾ ਸਤਾਉਂਦਾ ਮਾਇਆ ਦਾ ਨਵੇਂ ਨੁਕਸਾਨ ਦਾ ਬੋਲਾ ਇਹ ਸਤਾਉਂਦਾ ਅਸਲ ਦੇ ਵਿੱਚ ਉਹ ਜਿਹੜਾ ਡਰ ਹੈ ਇਹਨੂੰ ਮਾਇਆ 'ਚ ਲੈ ਵੜਦਾ ਹੈ ਹਿਰਦਾ ਛਡਾ ਕੇ ਡੋਲ ਤਾਂ ਛਡਾ ਕੇ ਡੋਲ ਜਾਂਦਾ ਮਾਇਆ 'ਚ ਲੈ ਵੜਦਾ ਮਾਇਆ ਜਿਹੇ ਸਰੀਰ ਛੱਡਦਾ ਤਾਂ ਮਾਇਆ 'ਚ ਜਨਮ ਹੁੰਦਾ ਅੰਤਕਾਲ ਕੀ ਸਿਮਰਦਾ ਹੈ ਅੰਤਕਾਲ ਜੋ ਸਿਮਰਦਾ ਹੈ ਉਹ ਉੱਥੇ ਹੀ ਜੁੜਿਆ ਹੋਇਆ ਹੁੰਦਾ ਉੱਥੇ ਜੁੜਿਆ ਰਹਿ ਜਾਂਦਾ ਜੇ ਨਿਰਭੈ ਪਦ ਦੇ ਵਿੱਚ ਨਿਰਭੈ ਅਵਸਥਾ ਦੇ ਵਿੱਚ ਸਰੀਰ ਛੱਡਦਾ ਤਾਂ ਉੱਥੇ ਹੀ ਰਹਿ ਜਾਂਦਾ ਜੁੜਿਆ ਅੰਤਕਾਲ ਜੇ ਨਰਾਇਣ ਸਿਮਰੇ ਉਹ ਨਰਾਇਣ ਨਾਲ ਜੁੜਿਆ ਹੋਇਆ ਅੰਤਕਾਲ ਸ੍ਰੀ ਛੜਤਾ ਉਹ ਤਾਂ ਮੁਕਤਾ ਹੈ ਤੇ ਲੋਚਨ ਕੀ ਕਹਿੰਦਾ ਸ੍ਰੀ ਨਾਲ ਮੁਕਤਾ ਵੀ ਤਾਂਬਰ ਵਾ ਕੇ ਹਿਰਦੇ ਵਿੱਚ ਬਸ ਐਨੀ ਹੀ ਗੱਲ ਹੈ ਸ੍ਰੀ ਛੱਡਣ ਵੇਲੇ ਨਿਰਭਾਇਆ ਪਿਆ ਪੈ ਜੇ ਨਿਰਭਾਇਆ ਸ੍ਰੀ ਛੱਡਣ ਵੇਲੇ ਫਿਰ ਇਹਦਾ ਜਨਮ ਨਹੀਂ ਹੋ ਸਕਦਾ ਚਾਹੇ ਉਹ ਕਿਸੇ ਤਰੀਕੇ ਨਾਲ ਹੋ ਜੇ ਰਿਜ਼ਲਟ ਤਾਂ ਹੋਣਾ ਉਸ ਵੇਲੇ ਹੀ ਸਾਰੀ ਗੱਲ ਦਾ ਫਿਰ ਛੱਡਣ ਵੇਲੇ ਰਿਜ਼ਲਟ ਹੋਣਾ ਬਾਕੀ ਜੋ ਮਰਜੀ ਪੜਦੇ ਰਹੋ ਜੋ ਮਰਜੀ ਬਣਦੇ ਰਹੋ ਜਿਸ ਮਰਜੀ ਅਵਸਥਾ ਚ ਰਹੋ ਜੇ ਉਸ ਵੇਲੇ ਡੋਲ ਗਿਆ ਤਾਂ ਬਸ ਇਸ ਕਰਕੇ ਕਹੇ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਉਸ ਵੇਲੇ ਡੋਲਣ ਤੋਂ ਬਚ ਗਿਆ ਬਚ ਗਿਆ ਉਸ ਵੇਲੇ ਦੀ ਤਿਆਰੀ ਹੋ ਰਹੀ ਹੈ ਹੋਰ ਕੁਝ ਨਹੀਂ ਹੈਗਾ ਸੁਭਾਅ ਬਣ ਰਿਹਾ ਜਿਹੜੀ ਟ੍ਰੇਨ ਹੋ ਰਹੀ ਹੈ ਮਿਲਟਰੀ ਨੂੰ ਉਹ ਤਾਂ ਫਰਜੀ ਲੜਾਈ ਹੈ ਟ੍ਰੇਨ ਦੀ ਤਾਂ ਅਸਲ ਤਾਂ ਲੋਕ ਤੇ ਹੋਣੀ ਹੈ ਜਾ ਕੇ ਆਦਾ ਅਸੀਂ ਫਰਜੀ ਕਰ ਰਹੇ ਹਾਂ ਨਾ ਫੇਸ ਕਰਨ ਵਾਸਤੇ ਰੋਜ਼ ਨਵਾਂ ਨੁਕਸਾਨ ਹੁੰਦਾ ਹੈ ਇਹਨੂੰ ਵੀ ਫੇਸ ਕਿਵੇਂ ਕਰਾਂਗੇ ਅਸੀਂ ਰੋਜ਼ ਮਨ ਢੋਲਦਾ ਥੋੜੀ ਥੋੜੀਆਂ ਗੱਲਾਂ ਤੇ ਇਹਨੂੰ ਫੇਸ ਕਿਵੇਂ ਕਰਾਂਗੇ ਫੇਸ ਕਰਾਂਗੇ ਜੇ ਗੁਰਬਾਣੀ ਦੇ ਨਾਲ ਜੁੜੇ ਰਹਾਂਗੇ ਰੋਜ਼ એનર્ਜੀ ਲੈ ਲਾਂਗੇ ਰੋਜ਼ ਚੀਜ਼ ਯਾਦ ਕਰਾਂਗੇ ਤਾਂ ਫੇਸ ਕਰਾਂਗੇ ਜੇ ਪੱਕੀ ਹੋ ਗਈ ਜਿਵੇਂ ਜਿਵੇਂ ਮਨ ਪੱਕਾ ਹੋ ਜਾਊਗਾ ਫੇਸ ਕਰਨ ਦੀ ਸ਼ਕਤੀ ਵਧਦੀ ਰਹੂਗੀ ਸਿਰਫ ਗੁਰਬਾਣੀ ਤਿਆਰ ਕਰਦੀ ਹੈ ਫੇਸ ਕਰਨ ਨੂੰ ਟਾਈਮ ਤੇ ਜਿਹੜੇ ਪਾਣਾ ਮਰਦੇ ਨੇ ਫੇਸ ਕਰ ਲੈਂਦੇ ਨੇ ਮਰਨਾ ਤਾਂ ਸੋਇਆ ਨੂੰ ਵੀ ਪੈਂਦਾ ਹੈ ਮੰਨਣਾ ਸਾਰਿਆਂ ਨੂੰ ਪੈਂਦਾ ਹੈ ਉਹਦਾ ਕੋਈ ਇਲਾਜ ਨਹੀਂ ਹੈ ਪਰ ਉਹ ਸੌਖੇ ਮੰਨ ਲੈਂਦੇ ਨੇ ਉਹ ਜਿਹੜਾ ਥੋੜੀ ਤਕਲੀਫ ਹੁੰਦੀ ਉਹਨਾਂ ਨੂੰ ਮੰਨਣਾ ਜ਼ਿਆਦਾ ਥੋੜੀ ਜਿਵੇਂ ਜਿਵੇਂ ਹਾਂਜੀ ਜੋੜਾ ਡਰ ਹੈ ਤਾਂ ਫਿਰ ਡਰ ਲੱਗਾ ਜੇ ਉਸ ਟਾਈਮ ਤੇ ਜਾ ਕੇ ਡਰ ਜਵੇ ਨਾ ਆਖਰੀ ਟਾਈਮ ਤੇ ਤਾਂ ਡਰ ਫਿਰ ਲਾ ਕੇ ਚਿਪੜ ਜਾਂਦਾ ਆ ਵਿਚਾਰ ਲਾ ਕੁਝ ਕੀਤਾ ਹੋਇਆ ਕੋਈ ਫਾਇਦਾ ਨਹੀਂ ਰਹੇਗਾ ਜੇ ਸਾਹਿਬ ਜਾਂਦੇ ਉਦੋਂ ਡਰ ਜਾਂਦੇ ਨਾ ਸਾਰੀ ਪੜਾਈ ਕੋਈ ਫਾਇਦਾ ਨਹੀਂ ਤਾਂ ਦੇਖੋ ਨਾ ਲਿਖਣ ਵੇਲੇ ਕੀ ਲਿਖਦਾ ਸਵਾਲ ਤਾਂ ਹੈ ਮੈਂ ਪੜਿਆ ਕਿੰਨਾ ਮੇਰੇ ਯਾਦ ਕਰਨਾ ਇਹ ਨਹੀਂ ਮੈਂ ਲਿਖਿਆ ਕੀ ਉਹਦੇ ਤੇ ਜੱਟ ਦਾ ਪਰਚੇ ਤੇ ਜੋ ਲਿਖਤਾ ਹੋਈ ਹੈ ਜੇ ਡਰ ਪੈਦਾ ਹੋ ਜਵੇ ਸਾਹਿਬ ਸੰਕਟ ਵੈ ਸੇਵਕ ਭਜੈ ਸਾਹਿਬ ਸੰਕਟ ਖੜਾ ਕਰੇ ਕਿਉਂ ਕਰਦਾ ਸਾਹਿਬ ਸੰਕਟ ਖੜਾ ਇਮਤਿਹਾਨ ਲੈਣ ਵਾਸਤੇ ਸਾਹਿਬ ਕਦੇ ਆਪਣੇ ਸਾਇਬ ਨੂੰ ਸੰਕਟ ਦਿੰਦਾ ਹੁੰਦਾ ਪਰ ਟੈਸਟ ਕਿਵੇਂ ਹੋਵੇ ਟੈਸਟ ਕਿਵੇਂ ਹੋਵੇ ਸੇਵਕ ਭਜੇ ਸੇਵਕ ਭਜਵੇ ਕਾਲ ਨਾ ਜੀਵੇ ਫਿਰ ਕਿਹੜਾ ਸਾਰੀ ਬਹੁਤ ਦੇਰ ਜੀਉ ਜਿਹੜਾ ਤਾਂ ਉਹਨੇ ਜਿਹੜਾ ਜਿਹੜਾ ਪਹਿਲਾਂ ਜਿਹੜਾ ਸੀ ਦੋਨੋਂ ਕੋਲ ਲੱਜ ਭਗਤਾਂ ਦੀ ਕੁੱਲ ਵੀ ਜਰਾਕਾਰੀ ਕੋਲ ਔਰ ਸੰਸਾਰੀ ਕੋਲ ਦੋਏ ਵਿਸ਼ੇ ਸ਼ਰਬੰਦਗੀ ਹੁੰਦੀ ਹੈ ਦੋਏ ਕੁੱਲਾਂ ਦੀ ਸ਼ਰਬੰਦਗੀ ਹੁੰਦੀ ਹੈ ਨਿਡਰ ਹੋਆ ਡਰ ਉਰ ਹੋਏ ਭਗੈ ਜੇ ਉਸ ਵੇਲੇ ਨਿਡਰ ਹੋ ਜਵੇ ਨਿਡਰ ਹੋ ਕੇ ਛੱਡ ਦੇ ਸਰੀਰ ਫਿਰ ਹਮੇਸ਼ਾ ਵਾਸਤੇ ਡਰ ਭਜਦਾ ਡਰ ਦੇਖਦਾ ਇੱਕ ਵਾਰ ਟੈਸਟ ਲੈ ਕੇ ਵੀ ਇਹ ਡਰਦਾ ਜਾਂ ਨਹੀਂ ਡਰਦਾ ਜੇ ਡਰ ਦਿੱਤਾ ਜਾਊਗਾ ਜੇ ਕਬੀਰ ਨੂੰ ਡਰ ਦਿੱਤਾ ਗਿਆ ਤਾਂ ਹੀ ਟੈਸਟ ਹੋਇਆ ਨਾ ਨਾਮਦੇਵ ਦਾ ਮੌਤ ਸਾਹਮਣੇ ਆਈ ਤਾਂ ਹੀ ਟੈਸਟ ਹੋਇਆ ਨਾ ਫਿਰ ਹਮੇਸ਼ਾ ਵਾਸਤੇ ਡਰ ਫਿਰਦਾ ਹੀ ਛੱਡ ਜਾਂਦਾ ਵੀ ਇਹ ਨਹੀਂ ਡਰਦਾ ਹੁਣ ਆਪਾਂ ਹੀ ਚੱਲੀ ਉਹਨਾਂ ਚ ਡਰ ਨੂੰ ਆਸ ਹੁੰਦੀ ਹੈ ਸ਼ਾਇਦ ਆਪਣੇ ਵਾਸਤੇ ਕੋਈ ਖੁੱਜਾ ਖਾਲੀ ਰਹੀ ਕੀ ਪਤਾ ਕਿਹੜੇ ਵੇਲੇ ਇਹ ਟੋਲ ਜਵੇ ਫਿਰ ਹਮੇਸ਼ਾ ਵਾਸਤੇ ਡਰ ਚਲੇ ਜੇ ਡਰ ਹੋਏ ਡਰ ਉਰ ਹੋ ਹੀ ਪਾ ਫਿਰ ਅਪਰਾਪਤ ਹੋ ਜਾਂਦਾ